ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਹੀਂ ਸੰਗ ਚਲਤ ਹੈ ਹੰਪੀ ਚੱਲਣਾ ਦੂਰ ਗਵਣ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾਗ ਇਆਣਾ ਤੈ ਜੀਵਨ ਜਗ ਸੱਚ ਕਰ ਜਾਣਾ ਰਹਾਓ ਜਿਨ ਜੀਉ ਦਿਆ ਸੋ ਰਿਜਕ ਅੰਬਰਾਵੈ ਸਭ ਘਟ ਭੀਤਰ ਹਾਟ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਨਾਮ ਸਮਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦਿਵਾਨੇ ਚੇਤਸ ਨਾਹੀ ਦੁਨੀਆ ਫਣ ਖਾਨੇ ਸੋਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਜੋ ਦਿਨ ਆਵੇ ਸੋ ਦਿਨ ਜਾਹੀ ਜਿਹੜਾ ਦਿਨ ਚੜਦਾ ਛਿਪ ਜਾਂਦਾ ਦਿਨ ਚੜਨਾ ਛਿਪਣਾ ਬਣਿਆ ਰਹੂਗਾ ਜਿਹੜਾ ਦਿਨ ਆਉਂਦਾ ਚਲੇ ਜਾਂਦਾ ਇਹ ਆਪਣੀ ਜਗ੍ਹਾ ਚਲਦੀ ਰਹੂਗੀ ਕੁਦਰਤ ਆਦਮੀ ਕੀ ਕਰਦਾ ਉਹ ਜੇ ਆਪਣੀ ਤਬਦੀਲੀ ਲਿਆਉਂਦਾ ਆਪਣਾ ਸਭ ਅਸੀਂ ਕਰਦੇ ਆ ਜਾਂ ਨਹੀਂ ਕਰਦੇ ਕੁਝ ਸਭ ਨੇ ਕਰਨਾ ਕਰਨਾ ਕੁਝ ਰਹਿਣ ਸਰ ਨਹੀਂ ਸਰ ਕੇ ਸਰ ਜਣ ਪਰ ਸੁੱਤੇ ਪੈ ਲੋ ਸੋਇਆ ਹੈ ਤੂੰ ਜਾਗ ਐਣ ਤੂੰ ਸੁੱਤਾ ਪੈ ਕਿਉਂ ਸੁਤਾ ਪਿਆ ਤਾਂ ਜੀਵਨ ਜਦ ਸੱਚ ਕਰ ਜਾਨਾ ਸੱਚ ਕਰ ਦਾ ਮਤਲਬ ਹੈ ਮੈਂ ਮਰਦਾ ਹੀ ਨਹੀਂ ਸੱਚ ਕਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਜੀਵਨ ਹੈ ਹੈ ਤਾਂ ਹੈ ਜੀਵਨ ਦਾ ਪਤਾ ਹੀ ਹੈ ਸੱਚ ਉਹ ਚੀਜ਼ ਹੈ ਜਿਹੜੀ ਹਮੇਸ਼ਾ ਰਹਿਣ ਵਾਲੀ ਹੋਵੇ ਤਾਂ ਸ਼ਾਇਦ ਇਹ ਬੋਲ ਲਿਆ ਵੀ ਮੈਂ ਮਰ ਲੱਗਦੀ ਨਹੀਂ ਹਮੇਸ਼ਾ ਹੀ ਰਹਿਣਾ ਉਹ ਚੱਲ ਦੇਖਾਂਗੇ ਜਦ ਹੋਊ ਕਰ ਲਾਂਗੇ ਕੰਮ ਇਹ ਜਿਹੜਾ ਬਾਕੀ ਰਹਿੰਦਾ ਪਕੜਾ ਕਿਤੇ ਚੱਲੇ ਇਹ ਮੰਨੀ ਬੈਠੇ ਤੂੰ ਜੇ ਤੈਨੂੰ ਇਹ ਪਤਾ ਹੋਵੇ ਵੀ ਨਾਲ ਦੇ ਸਭ ਜਾਈ ਜਾਂਦੇ ਨੇ ਤੈ ਵੀ ਜਾਣ ਤੂੰ ਆਪਣਾ ਕੰਮ ਲੱਗੇ ਤੂੰ ਸੱਚ ਵੀ ਬੈਠਾ ਸੰਗ ਚੱਲਦਾ ਹਮ ਵੀ ਚੱਲਣਾ ਕਰਨਾ ਕੂਜ ਰਹਿਣ ਕਰ ਨਹੀਂ ਜੋਦਨ ਆਵੇ ਸੋਦਨ ਜਾਹੀ ਆ ਕੂਜ ਸਭ ਨੇ ਕਰਨਾ ਰਹਿਣਾ ਕਿਸੇ ਦੀ ਸੰਗੇ ਸਾਥੀ ਸਾਰੇ ਜਾ ਰਹੇ ਨੇ ਅਸੀਂ ਵੀ ਜਾਣ ਹਮ ਵੀ ਚੱਲਣਾ ਦੂਰ ਗਵਨ ਸਿਰ ਉੱਪਰ ਮਰਨਾ ਬਹੁਤ ਦੂਰ ਦੀ ਬਿਲਕੁਲ ਦੂਰ ਦੀ ਹੈ ਬਹੁਤ ਸੱਤੇ ਸਿਰ ਉੱਪਰ ਮਰਨਾ ਬੁੱਝਲ ਬਹੁਤ ਦੂਰ ਹੈ ਸਿਰ ਉੱਪਰ ਮਰਨਾ ਤੂੰ ਤੁਰਿਆ ਕਿ ਹੁੰਦੀ ਦੀ ਜੇ ਗਿਆਨ ਹਾਸਲ ਨਹੀਂ ਕੀਤਾ ਉਧਰ ਨੂੰ ਧਰਮ ਵਾਲੇ ਪਾਸੇ ਗਏ ਹੀ ਨਹੀਂ ਅਜੋ ਬੁੱਝਲ ਬਹੁਤ ਦੂਰ ਹੈ ਕਿਆ ਤੂੰ ਬਹੁਤ ਸੱਤੇ ਖੜੀ ਹੈ ਕਿਆ ਤੂੰ ਸੋਇਆ ਜਾਗ ਆਣਾ ਤੈ ਜੀਵਨ ਜਗ ਸੱਚ ਕਰ ਜਾਣਾ ਕੀ ਸੁੱਤਾ ਪਿਆ ਜਾਗ ਲੈ ਸਮਝ ਲੈ ਗੱਲ ਨੂੰ ਤੈ ਤਾਂ ਜੀਵਨ ਨੂੰ ਤੇ ਮੰਨ ਲਿਆ ਵੀ ਮੈਂ ਬੋਲ ਲਈ ਸੱਚ ਕਰਕੇ ਮੰਨਿਆ ਹੋਇਆ ਇਹ ਗਲਤ ਹੈ ਸੱਚ ਕਰਕੇ ਮੰਨਣਾ ਗਲਤ ਹੈ ਇਹ ਤੇਰਾ ਭਰਮ ਨੁਕਸਾਨ ਉਠਾ ਜੇਗਾ ਜਗਾਇਆ ਨੂੰ ਜਾਗਿਆ ਰਹਾਓ ਜਿਨ ਜੀਉ ਦਿਆ ਸੋ ਰਿਜਕ ਅੰਬਰ ਆਵੇ ਅਸਲ ਜੇ ਤੰਗ ਕਰਦਾ ਕਿਉਂ ਨਹੀਂ ਤੂੰ ਉਹਦਾ ਧਰਮ ਦਾ ਰਿਜਕ ਨਹੀਂ ਕਰਨ ਦਿੰਦਾ ਜਾਣੇ ਪਾੜ ਲੈਦੇ ਰੋਟੀ ਕਿਵੇਂ ਮਿਲੂਗੀ ਇਹ ਵੀ ਗਲਤ ਹੈ ਤੇਰੀ ਗੱਲ ਇਹ ਵੀ ਇਹ ਵੀ ਗਲਤ ਹੈ ਇਹ ਵੀ ਪਰਬ ਜਿਹਨੇ ਜੀਵਨ ਦਿੱਤਾ ਹੈ ਸਰੀਰ ਦਿੱਤਾ ਹੈ ਉਹ ਰਿਜਕ ਵੀ ਦੇਊਗਾ ਸਰੀਰ ਕਿਹੜਾ ਸਰੀਰ ਵੀ ਤਾਂ ਜੀਵਨ ਵੀ ਤਾਂ ਕਿਸੇ ਨੇ ਦਿੱਤਾ ਹੋਇਆ ਨਾ ਸਾਵੇਂ ਤਾਂ ਕੋਈ ਲੈ ਰਿਹਾ ਨਾ ਜੇ ਤੂੰ ਸਮਝਦਾ ਸਾਹ ਕੌਣ ਲੈਂਦਾ ਉਹਦਾ ਸਾਹ ਲੈਂਦਾ ਰਿਸ਼ਕ ਵੀ ਉਹਦੇ ਹੱਥ 'ਚ ਹੀ ਹੈ ਉਹ ਦਊਗਾ ਆਪੇ ਅੰਦਰ ਹੀ ਬੈਠਾ ਸੋ ਰਿਸ਼ਕ ਅੰਬਰਾਵਾ ਪੜਾਊਗਾ ਤੇਰੇ ਜਿੱਥੇ ਵੀ ਰਿਸ਼ਕ ਬੈਠਾ ਹੋਵੇਗਾ ਉੱਥੇ ਹੀ ਪੜਾਉਂਦਾ ਸਾਰਿਆਂ ਦੇ ਪੜਾਉਂਦਾ ਰਿਸ਼ਕ ਵੀ ਉਹੀ ਦਊਗਾ ਇਹ ਬਹਿਮ ਦਿਲ ਚੋਂ ਕੱਢ ਦੇ ਸਭ ਕੱਟ ਭੀਤਰ ਹਾਰਟ ਚਲਾਵਾ ਸਾਰੇ ਕੱਟਾ ਦੇ ਅੰਦਰ ਸਾਹ ਉਹੀ ਲੈਂਦਾ ਹਾਰਟ ਚਲਾਉਂਦਾ ਸਾਹ ਵੀ ਇੱਕ ਫਰਾਕ ਹੈ ਸਾਡੀ ਪਹਿਲੀ ਦਾ ਖਰਾਬ ਸਾਹ ਹੈ ਸਾਹ ਨਾ ਆਵੇ ਆਦਮੀ ਮਰ ਜਾਂਦਾ ਉਹ ਪਾਣੀ ਨਾ ਪੀਵੇ ਦੇਰ ਨਾ ਮਰੂਗਾ ਉਹ ਜਿਹੜੇ ਹਵਾ ਕਹਿੰਦੇ ਵੀ ਪੌਣ ਆਹਾਰੀ ਨੇ ਹਵਾ ਹੀ ਖੁੱਦੇ ਨੇ ਹਵਾ ਵੀ ਖਾਣ ਵਾਲੀ ਜਿਹੜੇ ਜੋ ਬੂਤ ਹੈ ਅੰਦਰ ਨੂੰ ਜਾਂਦੀ ਹੈ ਖਰਾਬ ਹੈ ਉਹ ਜੋ ਬੂਤ ਹੈ ਅੰਦਰ ਨੂੰ ਜਾਂਦੀ ਹੈ ਹੈ ਆਕਸੀਜਨ ਮਿਲਦੀ ਹੈ ਲੋਹੇ ਵਿੱਚੋਂ ਖੂਨ ਸਾਫ਼ ਹੁੰਦਾ ਹੈ ਇਹ ਵੀ ਖੁਰਾਕ ਹੈ ਜਿਹੜਾ ਸਾਹ ਲੈਂਦਾ ਹੈ ਸੁੱਤੇ ਪਏ ਤੇ ਉਹ ਪਾਣੀ ਪੀਣਾ ਉਹਦਾ ਤਾਂ ਜਾਗਦੇ ਨੇ ਪੀੜ ਰੋਟੀ ਖਾਣੀ ਹੈ ਜਾਗਦੇ ਨੇ ਜਦ ਤੂੰ ਜਾਗਦਾ ਨਹੀਂ ਆਦਮੀ ਤੇ ਤੂੰ ਸਾਹ ਦੇਈ ਜਾਂਦਾ ਉਹ ਤੈਨੂੰ ਫਿਰ ਨਹੀਂ ਪਤਾ ਲੱਗਿਆ ਵੀ ਗੱਲ ਕੀ ਹੈ ਸਭ ਘਟ ਵੀ ਤਰਖਾੜ ਚਲਾ ਹਾਰਟ ਚਲਾਵੇ ਉਹ ਹੱਟ ਚੱਲਦੀ ਆ ਉਹਦੀ ਤਾਂ ਸਾਹ ਹੋਣਾ ਦੁਕਾਨ ਉਹਦੀ ਡਿਊਟੀ ਹੈ ਦੇਣ ਸਾਰੇ ਨੂੰ ਤੈਨੂੰ ਰਿਜ਼ਕ ਕਟੋ ਕਟ ਤੇਰੇ ਅੰਦਰ ਬੈਠਾ ਰਿਜਕ ਵਾਸਤੇ ਹੀ ਬੈਠਾ ਰਿਜਕ ਦਾ ਹੀ ਹਿੱਸਾ ਹੈ ਸਾਹਿਬ ਹੀ ਸਾਹਿਬ ਹੀ ਰਿਜਕ ਦਾ ਹਿੱਸਾ ਹੈ ਜੇ ਇਹ ਆਉਂਦਾ ਤਾਂ ਉਹ ਵੀ ਆਉ ਸਭ ਕੁਝ ਮਿਲੂਗਾ ਕਰ ਬੰਦਗੀ ਛਾੜ ਮੈਂ ਮੇਰਾ ਬੰਦਗੀ ਕਰ ਤੂੰ ਉਹਦੀ ਬੰਦਗੀ ਕੀ ਹੁੰਦੀ ਹੈ ਉਹਦੇ ਹੁਕਮ 'ਚ ਚੱਲ ਉਹਦੇ ਭਾਣੇ 'ਚ ਚੱਲ ਪਰਮੇਸ਼ਰ ਦੇ 'ਚ ਆ ਮਾਇਆ ਮੇਰਾ ਛੱਡ ਦੇ ਮੈਂ ਜੇ ਐ ਨਾ ਕਰੂ ਤਾਂ ਕਿਵੇਂ ਹੋ ਜੂ ਆ ਮੇਰੀ ਆ ਤੇ ਮਾਇਆ ਮੇਰੀ ਵਾਲੀ ਗੱਲ ਜੇ ਛੱਡ ਦੇ ਫਿਰ ਤੂੰ ਭਗਤੀ ਕਰ ਭਜਨ ਕਰ ਸਕਦਾ ਜਦ ਮਾਇਆ ਮੇਰੀ ਹੋਏ ਤੇ ਇਹਨੇ ਨਹੀਂ ਤੈਨੂੰ ਰਾਹ ਤੋੜ ਦੇਣਾ ਛਾੜ ਮੈਂ ਮੇਰਾ ਹਿਰਦੇ ਰਾਮ ਹਿਰਦੇ ਨਾਮ ਸਮਾਰ ਸਵੇਰਾ ਹਿਰਦੇ ਨਾਮ ਨਾਮ ਜਿਹੜਾ ਜਪ ਨਾਮ ਹਿਰਦੇ ਚ ਤੇਰੇ ਸੱਚ ਹਿਰਦੇ ਚ ਤੇਰੇ ਸਵੇਰਾ ਸਮਾਰ ਲੈ ਆਪਣਾ ਅੱਗਾ ਸਮਾਰ ਲੈ ਰਾਤ ਨੂੰ ਰਾਤ ਦਾ ਅੱਗਾ ਕੀ ਹੁੰਦਾ ਰਾਤ ਦਾ ਦੁੱਧ ਸਵੇਰੇ ਸਵੇਰਾ ਦਿਨ ਕਣ ਚਾਨਣ ਹੁਣ ਆਪਣੇ ਅੰਦਰ ਚਾਨਣ ਕਰ ਲੈ ਚਾਨਣ ਸਮਾਰ ਲੈ ਆਪਣੇ ਅੰਦਰ ਦਿਨ ਚਾੜ ਲੈ ਆਪਣਾ ਅੱਗਾ ਸਮਾਰ ਲੈ ਅਗਿਆਨਤਾ ਛੱਡ ਦੇ ਅਗਿਆਨਤਾ ਕਰਕੇ ਜੇ ਤੂੰ ਕਰਦਾ ਅਗਿਆਨਤਾ ਨੂੰ ਦੂਰ ਕਰਕੇ ਅੱਗਾ ਸੁਣਾ ਲੈ ਜਨਮ ਸਰਾਨੋ ਪੰਥ ਨਾ ਸਵਾਰਾ ਜਨਮ ਤਾਂ ਸਾਰਾ ਚਲਿਆ ਗਿਆ ਬੀਤ ਗਿਆ ਰਸਤਾ ਨਹੀਂ ਆਪਣਾ ਸਵਾਰਿਆ ਪੰਥ ਦਾ ਸਵਾਰਾ ਪੰਥ ਲਬ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਆਇਆ ਹੈ ਪੰਥ ਸਵਾਰਨੇ ਵਾਲੀ ਚੀਜ਼ ਹੈ ਅਸੀਂ ਅੱਜ ਪੰਥ ਕਿਹਨੂੰ ਕਹਿੰਦੇ ਗੁਰਬਾਣੀ 'ਚ ਪੰਥ ਕੁਝ ਹੈ ਅਸੀਂ ਪੰਥ ਕੁਝ ਹੱਥ ਲਾ ਲੇ ਅਸੀਂ ਪੰਥ ਕੀ ਬੰਦੀ ਬੈਠੇ ਅੱਜ 10 ਆਦਮੀਆਂ ਦਾ ਇਕੱਠ ਕਰ ਲਿਆ 100 200 4000 ਆਦਮੀ ਤੇ ਪੰਥ ਬਣ ਗਿਆ ਫਿਰ ਇਹ ਸਮਾਰਨ ਜੇ ਉਹ ਪੰਥ ਹੈ ਅੱਜ ਤੁਹਾਡਾ ਆਦਮੀ ਦਾ ਇਕੱਠ ਉਹ ਸਵਾਰ ਵਾਲੇ ਨੇ ਸਾਰੇ ਕੁੱਟ ਕੇ ਉਹ ਵੀ ਸਵਾਰ ਵਾਲੇ ਨੇ ਵਿਗੜ ਗਏ ਸਾਰੇ ਪੰਥੇ ਵਿਗੜ ਗਿਆ ਜੇ ਵਿਗੜ ਜਵੇ ਪੰਥ ਫਿਰ ਸਮਾਨੀ ਦਾ ਹੁੰਦਾ ਜੇ ਤੁਹਾਡਾ ਅਜ ਉਹ ਪੰਥ ਦਾ ਸਮਾਨ ਲਓ ਇਹਨੂੰ ਸਮਾਨ ਦੋ ਨੇ ਜਵਾਬ ਸਮਾਨ ਦੇਣ ਦੇ ਪਿੱਛੇ ਹੁੰਦੇ ਨੇ ਉਹਨਾਂ ਨੇ ਕਿਸੇ ਨੂੰ ਘਾਸ ਨਹੀਂ ਕਰਦੀ ਜਿਹੜੇ ਪਿੱਛੇ ਤੁਸੀਂ ਬੈਠੇ ਹੋ ਜੋ ਪਿੱਛੇ ਕਰਦੇ ਰਹੋ ਇਹ ਗੱਲ ਨੂੰ ਕਿਸੇ ਨਹੀਂ ਬੋਲੋ ਸਦਾਈ ਕਰਨਗੇ ਉਹ ਸਦਾਈ ਸੀ ਉਹ ਇਹ ਸਦਾਈ ਸੀ ਜਾਂ ਉਹ ਲੋਭੀ ਸੀ ਜਾਂ ਘਰੇ ਹੋਏ ਸੀ ਉਹਨਾਂ ਨੇ ਗੁਰੂ ਦੀ ਗੱਲ ਨੂੰ ਮੰਨਿਆ ਨਹੀਂ ਐ ਜੇ ਗੱਲਾਂ ਨਾ ਯਾਦ ਕਰਨ ਦੇ ਜਿਹੜੇ ਜਿਸ ਹਮਾਰਿਆਂ ਨੂੰ ਪੰਥ ਅਰੇ ਇਹ ਤੁਹਾਡੀ ਹਾਲਤ ਹੈ ਦਿੱਤੀ ਹੋਈ ਹੈ ਸਾਰਿਆਂ ਨੂੰ ਦਿੱਤੀ ਹੋਈ ਹੈ ਇਹ ਪੰਥ ਸਵਾਰਨ ਦੀ ਗੱਲ ਹੈ ਆਦਾ ਸਵਾਰ ਲਿਆ ਪੰਥ ਬੁੱਝਲੀ ਗੱਲ ਹੋਈ ਕੀ ਹੈ ਪੰਥ ਸਵਾਲ ਨੂੰ ਮਤਲਬ ਹੈ ਕਿ ਸਮਝ ਲੋ ਗੱਲ ਅਸਲ 'ਚ ਰਸਤਾ ਹੈ ਕਿਹੜਾ ਰਸਤੇ ਦਾ ਬੜਾ ਭਲੇਖਾ ਲੱਗਦਾ ਹੈ ਜੇ ਰਸਤੇ ਦਾ ਪਤਾ ਲੱਗ ਗਿਆ ਚੱਲਣ ਵਾਲੇ ਚੱਲ ਪੋ ਬਾਕੀ ਰਸਤਾ ਛੱਡ ਜੋ ਬਾਕੀ ਛੱਡ ਦੋ ਜੇ ਨਹੀਂ ਸਿੱਖੀ ਔਖੀ ਆ ਛੱਡ ਦੋ ਤੁਸੀਂ ਬਾਦੇ ਦੇ ਸਿੱਖੀ ਨੂੰ ਸਾਡੇ ਬਾਦੀ ਦੀ ਗੱਲ ਹੈ ਦੂਜਿਆਂ ਨੂੰ ਬਾਦ ਖਰਾਬ ਕਰ ਦਿਓ ਦੂਜਿਆਂ ਨੂੰ ਕਿਉਂ ਖਰਾਬ ਕਰ ਦਿਓ ਚੱਲਣ ਵਾਲੇ ਨੂੰ ਚੱਲਣ ਦਿਓ ਜੇ ਆਪ ਨਹੀਂ ਚੱਲਣਾ ਤਾਂ ਰਸਤਾ ਛੱਡ ਦਿਓ ਪਾਸੇ ਹੋ ਜਾਓ ਪਾਸੇ ਹੋ ਜਾਣਾ ਵੀ ਰਸਤਾ ਰਾਹ ਦੇ ਰੋੜੇ ਦੂਰ ਕਰਦੇ ਹੋ ਪਾਸੇ ਰੋੜੇ ਨਾ ਬਣ ਕੇ ਖੜੇ ਹੋਵੋ ਰਾਹ ਨਾ ਰੋਕੋ ਰਸਤੇ ਨੂੰ ਖਾਲੀ ਕਰ ਦਿਓ ਚੱਲਣ ਵਾਲੇ ਚੱਲਣ ਫਿਰ ਵੀ ਤੁਸੀਂ ਮਰ ਜੂਗਾ ਤੁਸੀਂ ਤਾਂ ਰਾਹ ਰੋਕ ਕੇ ਖੜੇ ਹੋ ਤੁਸੀਂ ਤਾਂ ਆਪ ਰਾਹ ਰੋਕ ਕੇ ਖੜੇ ਹੋਗੇ ਸਮਾਣਾ ਉਹਦਾ ਪਿੱਛੇ ਹਟ ਜਾਓ ਸਾਈਡ ਤੇ ਹੋ ਜਾਓ ਦੂਜੇ ਨੂੰ ਲੰਘਣ ਵਾਲੇ ਰੁਕਣ ਦਿਓ ਛੱਡ ਕੇ ਪਰੇ ਹੋ ਜਾਓ ਇਹ ਜਿਹੜੇ ਤੁਹਾਡੇ ਕੋਲ ਕਾ ਮਾਲਕਾਂ ਜੋ ਵੀ ਸੇਵਾ ਜੇ ਤੁਸੀਂ ਕਹਿੰਦੇ ਛੱਡ ਤੁਹਾਡੇ ਵਾਸਤਾ ਨਹੀਂ ਤੇ ਛੱਡ ਕੇ ਪਰੇ ਹੋ ਜਾਓ ਆਪੇ ਆ ਜਾਣਗੇ ਜਿਹਦੇ ਆਉਣਾ ਨਾਲ ਨਾ ਆਉਣਾ ਉਹ ਫਿਰ ਕੀ ਹੈ ਹੁਣ ਤੇ ਕੀ ਕਰ ਲਿਆ ਤੁਸੀਂ ਇਹਨੇ ਤਬਲੇ ਕੁੱਟ ਕੇ ਹੁਣ ਤੇ ਕੀ ਕਰ ਲਿਆ ਇਹਨੇ ਗੁਰਦਾਰੇ ਬਣਾ ਕੇ ਬੰਦ ਹੋ ਜੂ ਪਿਆ ਹੋ ਜਵੇ ਇਹ ਬੰਦੇ ਚੰਗਾ ਹੋਣਾ ਚਾਹੀਦਾ ਜਿਆਦਾ ਖਰਾਬੀ ਪੈਦਾ ਹੋਣਾ ਬੰਦ ਜਾਂਦਾ ਸਭ ਕੁਝ ਖਰਾਬੀ ਪੈਦਾ ਹੋਈ ਤਾਂ ਫਾਇਦਾ ਕੀ ਹੋਇਆ ਕੁਝ ਵੀ ਨਹੀਂ ਪੈਦਾ ਹੋਇਆ ਜਿਹੜੀ ਜੀ ਨਾਲ ਖਰਾਬੀ ਪੈਦਾ ਹੁੰਦੀ ਹੈ ਉਹ ਬੰਦ ਕਰ ਲੈਣਾ ਚਾਹੀਦਾ ਜਿਹੜੀ ਜੀ ਨਾਲ ਖਰਾਬੀ ਪੈਦਾ ਹੋ ਰਹੀ ਹੈ ਧੜੇ ਬੰਦੀਓ ਪੈਦਾ ਹੋ ਰਹੀ ਹੈ ਉਹ ਬੰਦ ਕਰ ਦੇਵੇ ਥੋੜਾ ਜਿਹਾ ਜੇ ਬੰਦ ਕਰ ਦੋ ਫਿਰ ਦੇਖ ਲਿਓ ਕੀ ਹੁੰਦਾ ਆਪੇ ਸਿਮਰ ਜੂ ਉਹਦੇ ਪਿੱਛੇ ਬੈਠੇ ਨੇ ਆਪੇ ਅੱਗੇ ਆ ਜਾਣਗੇ ਉਹਨਾਂ ਨੇ ਆਉਣਾ ਇਦਾਂ ਅੱਗੇ ਧੱਕੇ ਦੇ ਕਰੀ ਅੱਗੇ ਆਉਣਾ ਉਹਨਾਂ ਨੇ ਇਹ ਇਲੈਕਸ਼ਨ ਤਾਂ ਧੱਕੇ ਦੇ ਗਿਆ ਦੂਏ ਨੂੰ ਧੱਕਾ ਦੇ ਗਿਆ ਪਾਉਣਾ ਇਹ ਤਾਂ ਧੱਕ ਧੱਕੇ ਦੀ ਗੱਲ ਹੈ ਇਹ ਧੱਕੇ ਦੇਣ ਵਾਲਾ ਨਹੀਂ ਹੈ ਇਹ ਸਿੱਧੇ ਚੱਲਣ ਵਾਲਾ ਸੁਧੇ ਸੁਧੇ ਰੇਖ ਚਲੋ ਤੁਮ ਨਾ ਤਰ ਕੋ ਧੱਕਾ ਦੋ ਇਹ ਰੇ ਤੁਸੀਂ ਹੋ ਸ਼ੁਰੂ ਕਰ ਲਿਆ ਕੋ ਧੱਕੇ ਵਾਲੀ ਗੱਲ ਇਹ ਜਿਹੜੇ ਰਸਤੇ ਉੱਤੇ ਧਰਮ ਦੇ ਹਰ ਕੇ ਮਾਰਗ ਉੱਚ ਗੱਲ ਨਹੀਂ ਪਉਂਦੀ ਪੰਥ ਦਾ ਮਤਲਬ ਲੱਠ ਮਾਰਾਂ ਨਾਲ ਕੱਟਦੀ ਹੈ ਪੰਥ ਦਾ ਮਤਲਬ ਲੱਠ ਮਾਰਾਂ ਨਾਲ ਕੱਟਦੀ ਹੈ ਲੱਠ ਮਾਰਾਂ ਦਾ ਕੱਟਦਾ ਡਕੈਤ ਹੁੰਦੇ ਨੇ ਧਾੜ ਵੀ ਹੁੰਦੇ ਨੇ ਧਾੜਵੀਆਂ ਦਾ ਬੰਦਰੀ ਹੈ ਤੂੰ ਇਹਦਾ ਧਾੜਵੀਆਂ ਦਾ ਬੰਦ ਬਣਾਤਾ ਇਹਨੂੰ ਧਾਰਮਿਕ ਬੰਦਿਆਂ ਦਾ ਪੰਥ ਹੈ ਧਾਰਮੀਆਂ ਦਾ ਪੰਥ ਨਹੀਂ ਹੈ ਧਰਮ ਦਾ ਪੰਥ ਹੈ ਨਾ ਕਿ ਧਾਰਮੀਆਂ ਦਾ ਪੰਥ ਹੈ ਬੜਾ ਤਾਂ ਸੀ ਧਾਰਮੀਆਂ ਦਾ ਪੰਥ ਧਾਰਮੀਆਂ ਦਾ ਪੰਥ ਤਾਂ ਉਹ ਸੀ ਜਿਹੜੇ ਹਮਲਾ ਕਰਕੇ ਆਉਂਦੇ ਸੀ ਪਰ ਜਦ ਤੇ ਤੁਸੀਂ ਹਮਲਾ ਕਰਨ ਲੱਗੇ ਰਣਜੀਤ ਸਿੰਘ ਉਲਟਾ ਜਦ ਤੇ ਧਾੜਵੀਲ ਦਾ ਬਣ ਗਿਆ ਜਦ ਤੇ ਕਾਬਲ ਤੇ ਕਰ ਲੈਣਾ ਕਬਜ਼ਾ ਜਾ ਕੇ ਜਦ ਤੋਂ ਧਾੜਵੀਲ ਦਾ ਪੰਥ ਬਣ ਗਿਆ ਤਾਂ ਨਹੀਂ ਸੀ ਤਾਂ ਗੁਰੂ ਸਾਹਿਬ ਕਹਿੰਦੇ ਰਾਜ ਨਹੀਂ ਕਰਨਾ ਰਾਜ ਕਰਨ ਸਾਰੇ ਪੰਥ ਧਾੜਵੀ ਦਾ ਬਣ ਜਾਂਦਾ ਹੁੰਦਾ ਧਾੜਵੀ ਆਲੜ ਦੇ ਵਿੱਚ ਬੰਦੇ ਬਾਹਰ ਨਾਲ ਧਾੜਵੀ ਆਲੜੇ ਸੀ ਸਾਰੇ ਤਾਂ ਹੀ ਲੋਕ ਜ਼ਿਆਦਾ ਹੋ ਗਏ ਸੀ ਦਸੋਂ ਪਾਸ਼ਾ ਦਾ ਧਾੜਵੀ ਕਰ ਲਿਆ ਸੀ ਉਹਨੇ ਗੁਰੂ ਘਰ ਦੇ ਧਾੜਵੀ ਨਹੀਂ ਬਣ ਦਿੱਤੇ ਬੰਦੇ ਬਾਹਰ ਵੇਲੇ ਧਾੜਵੀ ਸਾਰੇ ਆਵੜੇ ਸੀ ਵਿਸਲਾ ਵਾਲੇ ਸਾਰੇ ਧਾੜਵੀ ਸੀ ਜਿਹਨਾਂ ਰਾਜ ਕਾਇਮ ਕੀਤਾ ਕਾਂਡ ਵੀ ਸਾਰੇ ਆਵੜੇ ਬਸ ਲੁੱਟਾਂ ਮਾਰਨ ਇਦਾਂ ਹੀ ਆਵੜਦੇ ਹੁੰਦੇ ਨੇ ਹਾਂਜੀ ਸਾਂਝ ਪਰੀ ਦਾ ਦਿਸ ਅੰਧਿਆਰਾ ਸਾਂਝ ਪਰੀ ਦਾ ਦਿਸ ਅੰਧਿਆਰਾ ਜਦੋਂ ਆ ਜ਼ਿੰਦਗੀ ਦੀ ਮੁੱਕ ਜਾਣਾ ਸਾ ਉਦੋਂ ਹਨੇਰਾ ਹੋ ਜਾਣਾ ਸਾਂਝ ਪਰੀ ਤਾਂ ਹਨੇਰਾ ਹੋ ਜਾਣਾ ਸਾਂਝ ਭਰੀ ਦਾ ਦਸ ਅੰਧਿਆਰਾ ਸਾਂਝ ਭਰੀ ਦਾ ਦਸ ਅੰਧਿਆਰਾ ਜਦੋਂ ਅੱਖਾਂ ਨਾਰੀਆਂ ਕੋਲ ਸਰੀਰ ਨਾ ਰਿਹਾ ਅੰਧਿਆਰਾ ਹੋ ਜਾਊਗਾ ਆਤਮਾ ਵਾਸਤੇ ਕੁਝ ਨਹੀਂ ਦੇਖਣਾ ਸੰਸਾਰ ਵਿੱਚ ਦੇਖਣਾ ਅੰਧਿਆਰਾ ਹੀ ਅੰਧਿਆਰਾ ਹੋ ਜਾਊਗਾ ਜਿੰਨਾ ਜਰਾ ਅੱਖਾਂ ਨੇ ਨਾ ਕੋਲ ਤੇ ਸਰੀਰ ਦੀ ਉਹਨਾਂ ਚਿਰ ਚਰਨ ਬਾਹਰ ਦਾ ਕੁਝ ਨਹੀਂ ਦੇਖਣਾ ਫਿਰ ਇਸ ਕਰਕੇ ਸਰੀਰ ਦੇ ਰਹਿੰਦੇ ਰਹਿੰਦੇ ਜੇ ਕੁਝ ਕਰਨਾ ਤਾਂ ਕਰ ਸਕਦਾ ਹੈ ਕਿਸੇ ਨੇ ਵੱਜ ਕੁਝ ਨਹੀਂ ਹੁੰਦਾ ਕਾਟਾ ਆ ਵਾਦਾ ਸਰੀਰ ਦੇ ਨਾਲ ਸਰੀਰ ਤੇ ਬਿਨਾ ਨਾ ਗਿਆਨ ਇਹਦਾ ਨਾਸ ਹੋ ਸਕਦਾ ਹੈ ਜਿੰਨਾ ਰਹਿ ਗਿਆ ਉਹਨਾਂ ਹੀ ਰਹਿ ਜਾਣਾ ਕੋ ਵਪਾਰ ਸਰੀਰ ਨਾਲ ਚੱਲਦਾ ਨਾ ਹੱਟ ਉਹਨਾਂ ਚਿਰ ਚੱਲਦੀ ਹੈ ਜਿੰਨਾ ਚਿਰ ਹਿਰਦੇ 'ਚ ਬੈਠਾ ਫਿਰ ਹੱਟ ਬੰਦ ਹੋ ਜਾਂਦੀ ਦੁਕਾਨ ਬੰਦ ਕਰ ਦਿਆ ਘਾਟਾ ਵਾਧਾ ਉੱਥੇ ਕਾਦਾ ਹੁਣ ਤੇ ਸੌਦਾ ਨਹੀਂ ਹੋ ਰਿਹਾ ਕੋਈ ਘਾਟਾ ਵਾਧਾ ਉਹਨਾਂ ਜਿਹੜਾ ਜਿੰਨੇ ਚ ਦੁਕਾਨਦਾਰੀ ਚੱਲਦੀ ਹੈ ਕਹਿ ਰਵਿਦਾਸ ਨਿਦਾਨ ਦਿਵਾਨੇ ਰਵਿਦਾਸ ਕਹਿੰਦਾ ਇਹ ਦਿਵਾਨੇ ਆਖਰੀ ਗੱਲ ਦੱਸਾਂ ਰਿਜ਼ਲਟ ਦੱਸਾਂ ਕੀ ਹੈ ਰਿਜ਼ਲਟ ਇਹਦਾ ਰਿਜ਼ਲਟ ਕੀ ਹੈ ਜੇ ਚੇਤਸ ਨਾਹੀ ਦੁਨੀਆ ਫਣ ਖਾਨੇ ਜੇ ਤੂੰ ਜਾਗਿਆ ਨਾ ਨਾ ਚੇਤਨ ਹੈ ਨਹੀਂ ਜਾਗਦਾ ਤਾਂ ਹੈ ਨਹੀਂ ਨਾ ਚੇਤਨ ਜਾਗਣ ਨੂੰ ਗੱਲ ਦੁਨੀਆ ਤਾਂ ਨਾਸ ਬਲਤਾ ਫਨ ਖਾਨੇ ਫਨਾ ਹੋਣ ਵਾਲੀ ਚੀਜ਼ ਹੈ ਇਹਦੀ ਰਹਿਣ ਵਾਲੀ ਹੈ ਦੁਨੀਆ ਇਹ ਸਾਰੀ ਉਹ ਫਨਾ ਹੋਣ ਵਾਲੀ ਹੈ ਦੁਨੀਆ ਇਹਦੇ ਨਾਲ ਜੁੜ ਕੇ ਕੀ ਕਰੇਗਾ ਤਾਂ ਫਨਾ ਹੋਣਾ ਜਿਹੜੇ ਦੁਨੀਆ ਨਾਲ ਜੁੜਿਆ ਨੇ ਫਨਾ ਹੋ ਜੂਗੀ ਬੁੱਧ ਉਹਨਾਂ ਦੀ ਉਹਨਾਂ ਨੇ ਆਪਣੀ ਬੁੱਧ ਫਨਾ ਕਰ ਲਈ ਗਿਆਨ ਫਨਾ ਕਰ ਲਿਆ ਜਿਹਦਾ ਗਿਆਨ ਫਨਾ ਹੋ ਗਿਆ ਫਨਾ ਹੋ ਗਿਆ ਆਪੇ ਚੇਤਨ ਨਾ ਹੀ ਦੁਨੀਆ ਫਨ ਖਾਂਦੇ ਇਹ ਫਨਾ ਹੋਣ ਵਾਲੀ ਹੈ ਨਾਸਵੰਤ ਹੈ ਦੁਨੀਆ ਸਾਰੀ ਜਾਗ ਜਾ ਆਖਰੀ ਗੱਲ ਇਹ ਕਹੀ ਹੈ ਆਖਰੀ ਗੱਲ ਹੈ ਜਾਗ ਜਾ ਨਹੀਂ ਤਾਂ ਦੁਨੀਆ ਦਾ ਨਾਸਵੰਤ ਹੈ ਉਹ